ਹੁਣ ਆਪ ਜੀ ਦੇ ਸਾਹਮਣੇ ਸੰਤ ਸਾਧੂ ਸਿੰਘ ਜੀ ਕਿਸਾਨ ਆਪਣੀ ਕਥਾ ਰੱਖਣਗੇ ਅੱਜ ਦਾ ਇਹ ਦੀਵਾਨ ਤੇ ਕਵੀ ਦਰਬਾਰ ਕੀਤਾ ਜਾ ਰਿਹਾ ਹੈ ਜਦੋਂ ਗੱਲ ਯਾਦ ਆ ਜਾਂਦੀ ਏ ਗਲਾ ਭਰਿਆ ਜਾਂਦਾ ਹੈ ਗੱਲਾਂ ਹੁੰਦੀਆਂ ਨਹੀਂ ਜੇ ਸਾਨੂੰ ਉਦੋਂ ਹੀ ਬਹੁਤ ਨਾ ਪਿਆਰ ਮਿਲਦਾ ਪਤਾ ਨਹੀਂ ਸਾਡਾ ਕੀ ਹਾਲ ਹੁੰਦਾ کہاں وہ محفلوں کے مال کے مختار بیٹھے ہیں کہاں وہ محفلوں کے مال کے مختار بیٹھے ہیں جن کے ہجر کی کھائے ہوئے تلوار بیٹھے ہیں ہمارے جگر میں جن کے دیے اشعار بیٹھے ہمارے جگر میں جن کے اراقے کھار بیٹھے ہیں میری زباں پہ جن کے دیے اشعار بیٹھے ہیں ਜਦੋਂ ਉਹ ਚਲੇ ਗਏ ਤੇ ਇਉਂ ਹੋ ਗਿਆ ਗੱਲਾਂ ਦਿਲਾਂ ਦੀਆਂ ਦਿਲਾਂ ਵਿੱਚ ਰਹਿ ਗਈਆਂ ਸੁਣਿਆ ਸੱਖਣਾ ਸਾਰਾ ਜਹਾਨ ਹੋਇਆ ਕਰਤਾ ਥੋੜੀ ਜਿਹੀ ਧਿਆਨ ਨਾਲ ਸੁਣਨੀ ਨਾਲ ਨਾਲ ਤੁਰਨ ਦਾ ਯਤਨ ਕਰਨਾ ਗੁਣਾ ਵਿੱਚੋਂ ਸਤੋ ਗੁਣਾ ਰੁੱਤਾਂ ਚੋਂ ਬਸੰਤ ਰੁੱਤ ਦੇਸਾਂ ਵਿੱਚੋਂ ਦੇਸ ਨਾ ਪੰਜਾਬ ਦੇ ਪਿਆਰ ਦਾ ਨਦੀਆਂ ਤੋਂ ਗੰਗਾ ਤੇ ਸੰਗਾਂ ਵਿੱਚੋਂ ਸਾਥ ਸੰਗ ਫੁੱਲਾਂ ਵਿੱਚੋਂ ਜੋੜਨਾ ਗੁਲਾਬ ਦੇ ਨਿਖਾਰ ਦਾ ਦੁੱਖਾਂ ਵਿੱਚੋਂ ਭੁੱਖ ਦੁੱਖ ਰੋਗਾਂ ਵਿੱਚੋਂ ਬ੍ਰਹੋ ਰੋਗ ਪਾਣੀਆਂ ਤੋਂ ਪਾਣੀ ਜ਼ਮ ਜ਼ਮ ਆਪ ਛਾ جذبیاں جذبات پیار ماں نا بچیاں نو بچوں نا پیار نو نسار دا پیار نا آشر دا لینا کون اوے نا پیار کوئی جان دا ہوتا نا پیار کوئی جبتا نا ਵੀ ਜੋ ਹੋਂਦ ਹੈ ਕ੍ਰਿਸ਼ਨ ਹੈ ਪਿਆਰ ਦਾ ਧਿਆਨ ਦੇਣਾ ਜਿਹਦੇ ਵਿੱਚੋਂ ਨਿਕਲੇ ਕੋਈ ਚੀਜ਼ ਉਹ ਵੱਡਾ ਹੁੰਦਾ ਹੈ ਬ੍ਰਹਮਾ ਵੱਡਾ ਜਿਹੜਾ ਵੇਦਾਂ ਨੂੰ ਉਚਾਰਦਾ ਹੁੰਦੇ ਨੇ ਭਗਤ ਵੱਡੇ ਰੱਜਦੇ ਨੇ ਤੀਰਥਾਂ ਨੂੰ ਸ਼ਿਵ ਜੀ ਇਹ ਵੱਡਾ ਗੰਗਾ ਸਿਰ ਤੋਂ ਉਤਾਰਦਾ ਸਤਿਗੁਰੂ ਵੱਡਾ ਜਿਹੜਾ ਸੰਗਤਾਂ ਕਿਹੜੀ ਗੱਲੋਂ ਇੱਕੋ ਗੱਲ ਸੋਮਾ ਹੈ ਪਿਆਰ ਦਾ ਕੋਈ ਉਹਨੂੰ ਆਖੇ ਉਹਦਾ ਨਾਮ ਪ੍ਰਤਾਪ ਵਾਲਾ ਕੋਈ ਉਹਨੂੰ ਹੱਸੂ ਹੱਸੂ ਆਖ ਕੇ ਪੁਕਾਰਦਾ ਕੋਈ ਉਹਨੂੰ ਆਖੇ ਉਹਦੇ ਰਾਜਾ ਦਾ ਮਹਾਰਾਜਾ ਕੋਈ ਉਹਨੂੰ ਆਖੇ ਰੂਪ ਸ੍ਰੀ ਨਿਰੰਕਾਰ ਦਾ ਆਖਿਆ ਗੋਪਾਲ ਕਿਸੇ ਆਖਿਆ ਗੋਪਾਲ ਕਿਸੇ ਵਿਛੜੇ ਮਿਲਾਨ ਹਾਰ ਹੋਵੇ ਨਾ ਮਖਾਨ ਹੁਣ ਮਾਰਿਆਂ ਦੇ ਯਾਰ ਦਾ ਕੋਈ ਕੁਝ ਆਖੇ ਆਖਾਂ ਸਾਰਿਆਂ ਤੋਂ ਵੱਡੀ ਗੱਲ ਗੁਰੂ ਪ੍ਰਤਾਪ ਸਿੰਘ ਸੋਮਾ ਹੈ ਪਿਆਰ ਦਾ